ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਥ ਚੰਡੀ ਚਰਿਤ੍ਰ ਉਕਤ ਬਿਲਾਸ ਹੋਈਆ ਆਦ ਅਪਾਰ ਲੇਖ ਅਨੰਤ ਅਕਾਲ ਭੇਖ ਲਖ ਨਾਸਾ ਕੈ ਸਿਵ ਸਕਤੈ ਸ੍ਰਚਾਰ ਰਜੋ ਤਮ ਸਤ ਤਿਹੂ ਪੁਰਬਾਸਾ ਦਿਓਸ ਨਿਸਾ ਸੂਰ ਕੈ ਦੀਪ ਸੋ ਸ੍ਰਿਸ਼ਟ ਰਜੀ ਪੰਚ ਤਤ ਪ੍ਰਕਾਸ਼ਾ ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ਦੋਹਰਾ कृपा सिंध तुमरी ਕਿਰਪਾ ਜੋ ਕਛ मोह ਪਰ ਹੋਏ रतो ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਏ ਜੋ ਜਗਮਗੈ ਜਗਤ ਮੈਂ ਚੰਡ ਚਮੁੰਡ ਪ੍ਰਚੰਡ ਪੋਈ ਦੰਡਨ ਦੰਡਨ ਅਸੁਰ ਮੰਡਨ ਭੋਏ ਨਵਖੰਡ ਸੋਈਆ ਤਾਰਨ ਲੋਕ ਉਧਾਰਨ ਪੂਹ ਮੈਂ ਦੈ ਸੰਗਾਰਨ ਚੰਡ ਤੁਹੀ ਹੈ ਕਾਰਨ ਈਸ ਕਲਾ ਕਮਲਾ ਹਰਿ ਅਦਰ ਸੁਤਾ ਜਾ ਦੇਖੋ ਉਹੀ ਹੈ ਤਾਮਸਤਾ ਮਮਤਾ ਨਮਤਾ ਕਵਤਾ ਕਵ ਕੇ ਮਨ ਮਦ ਗੁਹੀ ਹੈ ਕੀਨੋ ਹੈ ਕੰਚਨ ਲੋਹ ਜਗਤਰ ਮੈਂ ਪਾਰਸ ਮੂਰਤ ਜਾਹੇ ਛੁਹੀ ਹੈ ਦੋਹਰਾ ਪ੍ਰਮੋਦ ਕਰਨ ਸਭ ਭੈ ਹਰਨ ਨਾਮ ਚੰਡਕਾ ਜਾਸ ਰਚੋ ਚਰਿਤ੍ਰ ਬਚਿਤ੍ਰ ਤੋ ਕਰੋ ਸੁਬੁੱਧ ਪ੍ਰਕਾਸ਼ ਪੁਨਹਾ ਆਇਸ ਅਵ ਜੋ ਹੋਏ ਗ੍ਰੰਥ ਤੋ ਮੈਂ ਰਚੋ ਰਤਨ ਪ੍ਰਮੋਦ ਕਰ ਬਚਨ ਚੀਨ ਤਾ ਮੈਂ ਗਚੋ ਪਾਖਾ ਸੁਭ ਸਭ ਕਰ ਹੋ ਧਰ ਹੋ ਕ੍ਰਿਤ ਮੈਂ ਅਦਭੁਤ ਕਥਾ ਅਪਾਰ ਸਮਝ ਕਰ ਚਿਤ ਮੈਂ ਸੋਇਆ ਤਰਾਸ ਕੁਟੰਬ ਕੇ ਹੋਏ ਕੈ ਉਦਾਸ ਆਵਾਸ ਕੋ ਤਿਆਗ ਬਸਿਓ ਬਨ ਰਾਈ ਨਾਮ ਸੁਰਤ ਮਨੀ ਸਰਵੇਖ ਸਮੇਤ ਸਮਾਦ ਸਮਾਦ ਲਗਾਈ ਚਾਂਡੇ ਅਖੰਡ ਖੰਡੇ ਕਰ ਕੋਪ ਭਈ ਸੁਰ ਰਚਨ ਕੋ ਸੰਹਾਈ ਬੂਝੋ ਜਾਇ ਤਨਾ ਤੁਮ ਸਾਧ ਅਗਾਧ ਕਥਾ ਕਹਿ ਭਾਂਤ ਸੁਨਾਈ ਤੋਟਕ ਚੰਦ ਮੁਨੀ ਸਰੋਵਾਤ ਹਰ ਸੋਏ ਰਹੈ ਸਾਈ ਸੈਣ ਤਾ ਜਲ ਜਾਲ ਕਰਾਲ ਵਿਸਾਲ ਜਹਾਨ ਭਇਓ ਨਾਭ ਸਰੋਜ ਤੇ ਵਿਸਕਰਤਾ ਸੁਖ ਮੈਲ ਤੇ ਦੈਤ ਰਚੇ ਜੂਤਾ ਮਦ ਕੈਟਬ ਨਾਮ ਤਰੇ ਤਿਨ ਕੇ ਅਤ ਦੀਰਗ ਦੇਹ ਭਏ ਜਿਨ ਕੇ ਤਿਨ ਦੇਖ ਲੁਕੇਸ ਡਰਿਓ ਹੀ ਮੈਂ ਜਗ ਮਾਤ ਕੋ ਧਿਆਨ ਤਰਿਓ ਜੀਉ ਮੈਂ ਦੋਹਰਾ ਛੁਟੀ ਚੰਡ ਜਾਗੇ ਬ੍ਰਹਮ ਕਰਿਓ ਜੁਦ ਕੋ ਸਾਜ ਦੈਤ ਸਵੈ ਘਟ ਜਾਹੇ ਜਿਉ ਵਢੈ ਦੇਵ ਤਨ ਰਾਜ ਸੋਈਆ ਜੁਧ ਕਰਿਓ ਤਿਨ ਸੋ ਭਗਵੰਤ ਨਾ ਮਾਰ ਸਕੈ ਅਤ ਦੈਤ ਬਲੀ ਹੈ ਸਾਲ ਭੈ ਤਿਨ ਪੰਜ ਹਜ਼ਾਰ ਦੂਹ ਲਰਤੇ ਨਹਿ ਬਾਟ ਲੀ ਹੈ ਦੈਤਨ ਰੀਜ ਕਯੋ ਬਰ ਮੰਗ ਕਯੋ ਹਰੇ ਸੀਸਨ ਦੇਹ ਭਲੀ ਹੈ ਧਾਰ ਉਰੂ ਪਰ ਚੱਕਰ ਸੋ ਕਾਟ ਕੈ ਜੋਤ ਲੈ ਆਪਣੇ ਅੰਗ ਮਲੀ ਹੈ ਸੋਰਠਾ ਦੇਵਨ ਥਾਪਿਓ ਰਾਜ ਮਦ ਕੈਟਵ ਕੋ ਮਾਰ ਕੈ ਦੀਨੋ ਸਗਲ ਸਮਾਜ ਬੈਕੁੰਠ ਗਾਮੀ ਹਰ ਪਏ ਇਤ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤ ਬਿਲਾਸ ਮਦ ਕੈਟ ਬਧੈ ਪ੍ਰਥਮ ਧਿਆਏ